ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਦਾਤਣ ਦੇਸ਼ ਦੀ ਆਜ਼ਾਦੀ ਵੇਲੇ ਭਾਵ 1947 ਸਾਡਾ ਸਾਰਾ ਪਰਿਵਾਰ ਪਟਿਆਲੇ ਤੋਂ ਪਿੰਡ ਚਲਾ ਗਿਆ ਸਾਡੇ ਘਰ ਤੋਂ ਤਕਰੀਬਨ 250 ਗਜ ਤੇ ਦੁਰਾਹੇ ਵਾਲੀ ਨਹਿਰ ਵਿੱਚੋਂ ਕੱਢੀ ਮਲੇਰ ਕੋਟਲਾ ਬ੍ਰਾਂਚ ਵਗਦੀ ਹੈ ਸ਼ਾਮ ਨੂੰ ਜਦ ਬਾਪੂ ਜੀ ਨਾਲ ਨਹਿਰ ਦੇ ਕੰਢੇ ਸੈਰ ਕਰਨ ਜਾਣਾ ਤਾਂ ਕਿੱਕਰ ਤੋਂ ਦਾਤਣ ਵੀ ਤੋੜ ਲੈਣੀ ਪਿੰਡ ਦੇ ਬਜ਼ੁਰਗਾਂ ਨੇ ਜਦ ਕਦੇ ਸਾਨੂੰ ਦਾਤਣ ਤੋੜਦੇ ਦੇਖਣਾ ਤੇ ਕਹਿਣਾ ਭਾਈ ਦਿਨ ਛਪੇ ਦਰਖਤ ਆਰਾਮ ਕਰਦੇ ਹਨ ਇਸ ਲਈ ਦਾਤਣ ਨਹੀਂ ਤੋੜਨੀ ਚਾਹੀਦੀ ਬਜ਼ੁਰਗ ਵਿਚਾਰੇ ਅਨਪੜ ਅਤੇ ਅਸੀਂ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹੋਏ ਅਸੀਂ ਕਹਿਣਾ ਬੁੱਢਾ ਅੰਧ ਵਿਸ਼ਵਾਸੀ ਤੇ ਮੂਰਖ ਹੈ ਦਰਖਤ ਤਾਂ ਜੜ ਵਸਤੂ ਹੈ ਇਸ ਨੂੰ ਦੁੱਖ ਸੁੱਖ ਦੀ ਕੀ ਕਹੋ ਅਸੀਂ ਇਕੱਲੇ ਹੀ ਨਹੀਂ ਬਲਕਿ ਕਾਲਜ ਵਿਦਿਆਰਥੀ ਸਭ ਇਸੇ ਵਿਚਾਰਧਾਰਾ ਦੇ ਮਾਲਕ ਸਨ ਹੁਣ ਸਾਇੰਸਦਾਨ ਦੇ ਤਜਰਬੇ ਕਰਕੇ ਸਿੱਧ ਕਰ ਦਿੱਤਾ ਹੈ ਕਿ ਸਾਰੀ ਵਨਸਪਤੀ ਜੀਵੰਤ ਹੈ ਇਹ ਪ੍ਰਕਿਰਤੀ ਤੋਂ ਖੁਰਾਕ ਖਾਂਦੇ ਹਨ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਹਨ ਅਤੇ ਦਵਾਈ ਦੇਣ ਨਾਲ ਠੀਕ ਹੋ ਜਾਂਦੇ ਹਨ ਇਹ ਦੁੱਖ ਸੁੱਖ ਵੀ ਮਹਿਸੂਸ ਕਰਦੇ ਹਨ ਸਾਇੰਸਦਾਨਾਂ ਨੇ ਇੱਥੋਂ ਤੱਕ ਸਿੱਧ ਕਰ ਦਿੱਤਾ ਕਿ ਜਦ ਕੋਈ ਬੰਦਾ ਕੁਹਾੜਾ ਮੋਢੇ ਤੇ ਰੱਖ ਕੇ ਦਰਖਤ ਨੂੰ ਕੱਟਣ ਦੀ ਭਾਵਨਾ ਨਾਲ ਦਰਖਤ ਕੋਲ ਜਾਂਦਾ ਹੈ ਤਾਂ ਦਰਖਤ ਦੇ ਪੱਤੇ ਸੁੰਗਣ ਲੱਗ ਜਾਂਦੇ ਹਨ ਇਸ ਤੋਂ ਅੱਗੇ ਇਹ ਵੀ ਸਿੱਧ ਕਰ ਦਿੱਤਾ ਕਿ ਫਸਲ ਕੋਲ ਬੈਠ ਕੇ ਜੇ ਸ਼ਾਸਤਰੀ ਸੰਗੀਤ ਦੇ ਰਾਗ ਗਾਏ ਜਾਣ ਤਾਂ ਝਾੜ ਵੱਧ ਜਾਂਦਾ ਹੈ ਮੂਰਖ ਤੇ ਅੰਧ ਵਿਸ਼ਵਾਸੀ ਬਾਬਾ ਸਹੀ ਸਿੱਧ ਹੋ ਗਿਆ ਅਤੇ ਸਾਡੇ ਵਰਗੇ ਪੜ੍ਹੇ ਲਿਖੇ ਮੂਰਖ ਗਿਣੇ ਗਏ ਇਸ ਲਈ ਸਾਡੇ ਦੇਸ਼ ਵਾਸੀਆਂ ਦੀ ਪੁਰਾਣੀ ਧਾਰਨਾ ਬਣੀ ਹੋਈ ਹੈ ਕਿ ਦੱਖਣ ਵਾਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ ਅੱਜ ਦਾ ਆਮ ਪੜਿਆ ਲਿਖਿਆ ਵਰਗ ਇਸ ਨੂੰ ਕੋਰੀ ਜ਼ਹਾਲਤਾ ਅਤੇ ਮੂਰਖਤਾ ਆਖਦਾ ਹੈ ਇਸ ਨੂੰ ਜੇ ਹੁਣ ਗਾਉ ਨਾਲ ਵਿਚਾਰੀਏ ਤਾਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਰੋਮ ਅਤੇ ਖਾਸ ਕਰਕੇ ਸਿਰ ਦੇ ਕੇਸ ਜੀਵੰਤ ਅਤੇ ਕਿਰਿਆਸ਼ੀਲ ਹਨ ਇਹ ਕੁਦਰਤ ਦੇ ਨਿਯਮ ਅਨੁਸਾਰ ਹਰ ਰੋਜ਼ ਵੱਧਦੇ ਅਤੇ ਨਿਸ਼ਚਿਤ ਸੀਮਾ ਤੇ ਪਹੁੰਚ ਕੇ ਵਧਣੋਂ ਰੁਕ ਜਾਂਦੇ ਹਨ ਅਤੇ ਫਿਰ ਮਰ ਜਾਂਦੇ ਹਨ ਜੋ ਕਿ ਕੰਗਾ ਕਰਨ ਵੇਲੇ ਜੜ ਛੱਡ ਕੇ ਬਾਹਰ ਆ ਜਾਂਦੇ ਹਨ ਇਹਨਾਂ ਮਰਿਆ ਹੋਇਆ ਕੇਸਾਂ ਦੀ ਜੇ ਇੱਕ ਗੁੱਛੀ ਬਣਾ ਲਈ ਬਣਾ ਕੇ ਜਲਾਈ ਜਾਵੇ ਤਾਂ ਤਕਰੀਬਨ ਵੈਸੀ ਹੀ ਗੰਧ ਆਉਂਦੀ ਹੈ ਜੋ ਮ੍ਰਿਤਕ ਸਰੀਰ ਸੜਨ ਵੇਲੇ ਹੁੰਦੀ ਹੈ ਸਾਡੇ ਸਰੀਰ ਦੇ ਰੋਮ ਅਤੇ ਸਿਰ ਦੇ ਕੇਸ ਚੁੰਬਕੀ ਸ਼ਕਤੀ ਰੱਖਦੇ ਹਨ ਅਸੀਂ ਜੇ ਟੀਵੀ ਦੀ ਸਕਰੀਨ ਨੇੜੇ ਬਾਹ ਕਰੀਏ ਤਾਂ ਰੋਮ ਖੜੇ ਹੋ ਜਾਂਦੇ ਹਨ ਜਾਂ ਨਾਈਲਨ ਦੀ ਨਮਾਰ ਦੇ ਮੰਜੇ ਤੇ ਸੌ ਕੇ ਇਸ ਦਾ ਸਹਿਜੇ ਹੀ ਪਤਾ ਚੱਲ ਜਾਂਦਾ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਮੈਗਨੇਟ ਚੁੰਬਕ ਦੇ ਦੋ ਪੋਲ ਹੁੰਦੇ ਹਨ ਉੱਤਰੀ ਅਤੇ ਦੱਖਣੀ ਸਿਰ ਸਾਡੇ ਸਰੀਰ ਦਾ ਉੱਤਰੀ ਪੋਲ ਅਤੇ ਪੈਰ ਦੱਖਣੀ ਪੋਲ ਹੈ ਪੁਰਾਣੇ ઋષਿ मुनि ਸਿਰ ਦੇ ਕੇਸਾਂ ਦਾ ਜੂੜਾ ਇਸੇ ਲਈ ਕਰਦੇ ਸਨ ਕਿ ਕੇਸਾਂ ਵਿੱਚੋਂ ਨਿਕਲਣ ਵਾਲੀਆਂ ਚੁੰਬਕੀ ਤਰੰਗਾਂ ਵਿਅਰਥ ਜਾਇਆ ਨਾ ਹੋਣ ਇਹ ਸਭ ਨੂੰ ਪਤਾ ਹੈ ਕਿ ਇੱਕੋ ਜਿਹੇ ਪੋਲ ਕੋਲ ਦੇ ਆਉਣ ਨਾਲ ਉਹਨਾਂ ਦੀ ਸ਼ਕਤੀ ਜਾਇਆ ਹੁੰਦੀ ਹੈ ਜੇ ਅਸੀਂ ਸਰੀਰ ਦਾ ਉੱਤਰੀ ਪੋਲ ਭਾਵ ਸਿਰ ਧਰਤ ਦੇ ਉੱਤਰ ਵਾਲੇ ਪਾਸੇ ਅਤੇ ਸਰੀਰ ਦਾ ਦੱਖਣੀ ਪੋਲ ਭਾਵ ਪੈਰ ਧਰਤੀ ਦੇ ਦੱਖਣ ਵੱਲ ਕਰਕੇ ਸੌ ਜਾਵਾਂਗੇ ਤਾਂ ਦਿਸ਼ਟੇ ਹੀ ਸਾਡੀ ਸ਼ਕਤੀ ਜਾਇਆ ਹੋਵੇਗੀ ਇਸ ਲਈ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਾਲਣਾ ਘਾਤ ਕੇ ਤਤ ਕੱਢਿਆ ਕਿ ਜਿਉਂਦੇ ਬੰਦੇ ਨੂੰ ਦੱਖਣ ਵੱਲ ਪੈਰ ਨਹੀਂ ਰੱਖਣੇ ਚਾਹੀਦੇ ਕੇਵਲ ਮੁਰਦੇ ਤੇ ਹੀ ਕਰਨੇ ਚਾਹੀਦੇ ਹਨ ਪਰ ਅੱਜ ਦਾ ਅਖੋਤੀ ਪੜਿਆ ਲਿਖਿਆ ਬੁੱਧੀਜੀਵ ਵਰਗ ਮੂਰਖ ਅਤੇ ਅੰਧ ਵਿਸ਼ਵਾਸੀ ਕਹਿੰਦਾ ਹੈ ਜਦ ਕਿ ਸਹੀ ਤੱਥਾਂ ਦੇ ਆਧਾਰ ਤੇ ਇਹ ਆਪ ਮੂਰਖਤਾ ਵਾਲੀਆਂ ਗੱਲਾਂ ਕਰਦੇ ਹਨ ਅਤੇ ਜਦ ਆਪ ਨਾਈ ਕੋਲੋਂ ਕੇਚ ਜਾਂ ਦਾੜੀ ਕਟਾਉਂਦੇ ਹਨ ਤਾਂ ਫਿਰ ਇਹਨਾਂ ਨੂੰ ਹੋਰ ਕੀ ਕਿਹਾ ਜਾ ਸਕਦਾ ਹੈ ਸਹੀ ਜਾਣਕਾਰੀ ਨਾ ਹੋਣ ਕਰਕੇ ਮੂਰਖ ਅੰਧਵਿਸ਼ਵਾਸੀ ਸਿਆਣੇ ਸਾਬਤ ਹੋ ਗਏ ਅਤੇ ਆਪ ਦੀਆਂ ਚਤਰਾਈਆਂ ਵਾਲੇ ਮੂਰਖਾਂ ਵਿੱਚ ਸ਼ਮਾਰ ਹੋ ਗਏ ਭਾਵ ਜਿਨ੍ਹਾਂ ਨੂੰ ਇਹ ਮੂਰਖ ਆਖਿਆ ਕਰਦੇ ਸਨ ਕਹਿੰਦੇ ਸਨ ਅਨਪੜ੍ਹ ਨੇ ਅੱਜ ਦੇ ਯੁੱਗ ਦੇ ਵਿੱਚ ਉਹ ਸਿਆਣੇ ਸਾਬਤ ਹੋ ਰਹੇ ਹਨ ਤੇ ਜਿਹੜੇ ਅੱਜ ਦੇ ਅਸੀਂ ਬਹੁਤੇ ਪੜ੍ਹੇ ਲਿਖੇ ਆ ਤੇ ਅੱਜ ਦੇ ਜ਼ਮਾਨੇ ਵਿੱਚ ਅਸੀਂ ਉਹਨਾਂ ਤਰਕਾਂ ਨੂੰ ਉਹਨਾਂ ਗੱਲਾਂ ਨੂੰ ਜੇ ਧਿਆਨ ਨਾਲ ਵਾਚੀਏ ਤਾਂ ਅਸੀਂ ਆਪਣੇ ਆਪ ਨੂੰ ਮੂਰਖ ਸ਼ਬਦ ਕਰਦੇ ਹਾਂ ਤੇ ਮੂਰਖਾਂ ਦੀ ਜਮਾਤ ਦੇ ਵਿੱਚ ਆਪਣਾ شمار ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ